ਦੁੱਖ ਦੀ ਰਗ ਤੇ ਹੱਥ ਧਰ ਦਿੱਤਾ ਅਸੀਂ ਆਪਣੀ ਕਿਤਾਬ ਕਾਮਰੇਡੀ ਸਿੱਖਾਂ ਦੇ ਕੌਤਕ ਪੰਨਾ 42 ਤੇ ਲੇਖ ਦਿੱਤਾ ਸੀ ਸਿੱਖ ਕੇ ਕਾਮਰੇਡ ਸੱਤ ਪੰਨਿਆਂ ਦੇ ਇਸ ਲੇਖ ਵਿੱਚ ਅਸੀਂ ਅੱਜ ਦੇ ਕਾਮਰੇਡੀ ਸਿੱਖਾਂ ਤੇ ਟ੍ਰੇਡ ਯੂਨੀਅਨ ਦੇ ਕਾਰਕੁਨਾਂ ਦੀ ਸਹੀ ਤਸਵੀਰ ਪੇਸ਼ ਕੀਤੀ ਸੀ ਗੁਰੂ ਕੇ ਸਿੱਖਾਂ ਨੇ ਪੜ੍ਹ ਕੇ ਮੈਨੂੰ ਗੁਰਖੁਸ਼ੀਆਂ ਦੀ ਅਸੀਸ ਦਿੱਤੀ ਪਰ ਕਾਮਰੇਡ ਇਸ ਨੂੰ ਕਿਸ ਤਰ੍ਹਾਂ ਹਜਮ ਕਰਨ ਇਸ ਲਈ ਕਾਮਰੇਡ ਸੁਖਿੰਦਰ ਸਿੰਘ ਸਭਰਾ ਪਿੱਟ ਉੱਠਿਆ ਹਾਏ ਓਏ ਦੁਖਤੀ ਰਗ ਤੇ ਹੱਥ ਰੱਖ ਦਿੱਤਾ ਅਤੇ ਆਪਣੀ 6ਵੀਂ ਕਿਤਾਬ ਦੇ ਪੰਨਾ 99 ਤੇ ਲਿਖਦਾ ਹੈ ਜਿਨ੍ਹਾਂ ਇਨਸਾਨਾਂ ਨੇ ਸਦਾ ਹੱਕ ਸੱਚ ਦੀ ਆਵਾਜ਼ ਉਠਾਈ ਕਿਰਤ ਕਰਕੇ ਖਾਣ ਦੀ ਗੱਲ ਕੀਤੀ ਰੱਬ ਕਿਸੇ ਨਾਟਕੀ ਭਗਤੀ ਕਰਨ ਵਾਲੇ ਵਿਹਲੜ ਦੀ ਮੁੱਠੀ ਵਿੱਚ ਹੈ ਦਾ ਖੰਡਨ ਕੀਤਾ ਧਰਮ ਦਾ ਸੌਦਾ ਕਰਨ ਵਾਲੇ ਲੋਕਾਂ ਨੂੰ ਵਰਜਿਆ ਗੁਰੂ ਸਾਹਿਬ ਦੇ ਕਥਨ ਕਰਾਮਾਤ ਹੈ ਨਾਮ ਕਹਿਰ ਦਾ ਦੀ ਪ੍ਰੋੜਤਾ ਕੀਤੀ ਇਹ ਕੰਵਰ ਅਜੀਤ ਸਿੰਘ ਉਹਨਾਂ ਨੂੰ ਕਾਮਰੇਡ ਕਹਿ ਰਿਹਾ ਕਹਿ ਰਿਹਾ ਹੈ ਸਪਸ਼ਟੀਕਰਨ ਜਿਨ੍ਹਾਂ ਬੰਦਿਆਂ ਨੂੰ ਸਭਰਾ ਕਿਰਤ ਕਰਕੇ ਖਾਣ ਦਾ ਦਾਵਾ ਕਰਦਾ ਹੈ ਅਤੇ ਹੱਕ ਸੱਚ ਦੀ ਆਵਾਜ਼ ਉਠਾਉਣ ਵਾਲੇ ਆਖਦਾ ਹੈ ਉਸ ਦੀ ਕੁਝ ਕੁ ਤਸਵੀਰ ਅਸੀਂ ਪਹਿਲੀ ਕਿਤਾਬ ਵਿੱਚ ਦੇ ਚੁੱਕੇ ਹਾਂ ਅਤੇ ਹੁਣ ਕੁਝ ਕੁ ਹੁਣ ਦੇ ਹੁਣ ਦੇ ਰਹੇ ਹਾਂ ਤਾਂ ਜੋ ਦੁਨੀਆ ਨੂੰ ਸਹੀ ਗੱਲ ਦਾ ਪਤਾ ਲੱਗ ਸਕੇ ਵਰਕਸ਼ਾਪ ਦੀ ਪਹਿਲੀ ਸ਼ਿਫਟ ਸਵੇਰੇ 6 ਵਜੇ ਤੋਂ 2 ਵਜੇ ਤੱਕ ਦੀ ਹੈ ਕਾਨੂੰਨ ਅਨੁਸਾਰ ਸਵੇਰੇ 6 ਵਜੇ ਸਭ ਨੇ ਆਪਣਾ ਜੌਬ ਕਾਰਡ ਆਪ ਪੰਚ ਕਰਨਾ ਹੁੰਦਾ ਹੈ ਤਾਂ ਜੋ ਹਰ ਇੱਕ ਸਹੀ ਸਮੇਂ ਤੇ ਆ ਕੇ ਕੰਮ ਸ਼ੁਰੂ ਕਰ ਦੇਵੇ ਬੰਦੇ ਘਰ ਬੈਠੇ ਹਨ ਇੱਕ ਬੰਦਾ ਕਈ ਬੰਦਿਆਂ ਦੇ ਕਾਰਡ ਪੰਚ ਕਰ ਜਾਂਦਾ ਹੈ ਟਾਈਮ ਕੀਪਰ ਵਿਚਾਰਾ ਬੇਬਸ ਹੋ ਕੇ ਦੇਖਦਾ ਹੈ ਜੇ ਕੁਝ ਕਹੇ ਤਾਂ ਟ੍ਰੇਡ ਯੂਨੀਅਨ ਵਾਲੇ ਛਿੱਤਰ ਪਰੇਡ ਕਰਦੇ ਹਨ ਫਿਰ ਇਕੱਠੇ ਹੋ ਕੇ ਵਰਕਸ਼ਾਪ ਵਿੱਚ ਮਾਰਨਿੰਗ ਵਾਕ ਕਰਦੇ ਹਨ ਸੁਪਰਵਾਈਜ਼ਰ ਵਿਚਾਰਾ ਆਪਣੀ ਕੁਰਸੀ ਤੇ ਬੈਠਾ ਉਡੀਕਦਾ ਰਹਿੰਦਾ ਹੈ ਕਿ ਕਦੋਂ ਕੋਈ ਆਵੇ ਤੇ ਹਾਜ਼ਰੀ ਲਾ ਕੇ ਕੰਮ ਵੰਡਿਆ ਜਾਵੇ ਆਪਣਾ ਕੰਮ ਲੈ ਕੇ ਫਿਰ ਕੱਪੜੇ ਬਦਲਣਗੇ ਟੂਲ ਲੈਣਗੇ ਇੰਨੇ ਨੂੰ ਚਾਹ ਦਾ ਟਾਈਮ ਹੋ ਜਾਂਦਾ ਹੈ 9 ਵਜੇ ਕੰਮ ਸ਼ੁਰੂ ਕੀਤਾ ਹੁੰਦਾ ਹੈ ਤੇ 11 ਵਜੇ ਇੰਟਰਵਲ ਲਈ ਕਾਰਡ ਪੰਚਿੰਗ ਮਸ਼ੀਨ ਤੇ ਆ ਖੜਦੇ ਹਨ ਅੱਧੇ ਘੰਟੇ ਦੀ ਛੁੱਟੀ ਪਿੱਛੋਂ ਵਾਪਸ ਕੰਮ ਤੇ ਆਉਣਾ ਹੁੰਦਾ ਹੈ ਪਰ ਕੋਈ ਵਿਰਲਾ ਹੀ ਆਪਣੇ ਨਿੱਜੀ ਕਿਸੇ ਨਿੱਜੀ ਕੰਮ ਲਈ ਆਉਂਦਾ ਹੈ ਸੁਪਰਵਾਈਜ਼ਰ ਅਤੇ ਅਫਸਰ ਡਿਊਟੀ ਤੇ ਹਾਜ਼ਰ ਹਨ ਵਰਕਰ ਕੋਈ ਨਹੀਂ ਵਰਕਸ਼ਾਪ ਖਾਲੀ ਪਈ ਹੈ ਜੇ ਕਿਸੇ ਨੇ ਸਾਰੀ ਖੇਡ ਦੇਖਣੀ ਹੋਵੇ ਤਾਂ ਮੈਂ ਦਿਖਾ ਸਕਦਾ ਹਾਂ ਜੇ ਕੋਈ ਅਫਸਰ ਜਾਂ ਸੁਪਰਵਾਈਜ਼ਰ ਵੇਲੇ ਸਿਰ ਆਉਣ ਨੂੰ ਕਹੇ ਫਿਰ ਜਿੰਦਾਬਾਦ ਮੁਰਦਾਬਾਦ ਜ਼ੁਲਮ ਹੋ ਰਿਹਾ ਹੈ ਸੁਪਰਵਾਈਜ਼ਰ ਦੇ ਕੱਪੜੇ ਪਾੜ ਦਿਓ ਸਾਈਕਲ ਜਾਂ ਸਕੂਟਰ ਦੇ ਟਾਇਰ ਕੱਟ ਵੱਢ ਦਿਓ ਜਾਂ ਫਿਰ ਉਸ ਦੇ ਕੁਆਟਰ ਤੇ ਜਾ ਕੇ ਬੇਇੱਜ਼ਤੀ ਕਰੋ ਯੂਪੀ ਦੀ ਇੱਕ ਵਰਕਸ਼ਾਪ ਵਿੱਚ ਅੰਦਰ ਹੀ ਮੰਦਰ ਬਣੇ ਹੋਏ ਹਨ ਵਰਕਰ ਆ ਕੇ ਪਹਿਲਾਂ ਸਰੀਰ ਦੀ ਮਾਲਿਸ਼ ਕਰਦੇ ਹਨ ਫਿਰ ਦੇਵਤੇ ਦੀ ਪੂਜਾ ਕਰਦੇ ਹਨ ਫਿਰ ਕੰਮ ਸ਼ੁਰੂ ਕਰਦੇ ਹਨ ਕੰਮ ਨਾ ਕਰਨ ਲਈ ਨਵੇਂ-ਨਵੇਂ ਬਹਾਨੇ ਕੱਢਦੇ ਹਨ ਸੁਪਰਵਾਈਜ਼ਰ ਜਾਨ ਅਤੇ ਸਰਵਿਸ ਬਚਾਉਣ ਲਈ ਹੱਥੀਂ ਕੰਮ ਕਰਦੇ ਹਨ ਵਰਕਰ ਖੜਾ ਦੇਖਦਾ ਹੈ ਸਰਕਾਰ ਨੇ ਵਿਦੇਸ਼ ਤੋਂ ਵੀਲ ਟਰਨਿੰਗ ਮਸ਼ੀਨ ਭਾਰੀ ਕੀਮਤ ਦੇ ਕੇ ਮੰਗਵਾਈ ਵਿਦੇਸ਼ੀ ਇੰਜੀਨੀਅਰਾਂ ਨੇ 1 ਘੰਟੇ ਵਿੱਚ 2 ਚੱਕੇ ਟਰਨ ਕਰਕੇ ਦਿਖਾ ਦਿੱਤੇ ਪਰ ਸਾਡੇ ਭਾਈ 1 ਦਿਨ ਵਿੱਚ 2 ਚੱਕੇ ਟਰਨ ਕਰ ਰਹੇ ਹਨ ਵਿਦੇਸ਼ੀ ਇੰਜੀਨੀਅਰਾਂ ਨੇ ਇੱਕ ਘੰਟੇ ਵਿੱਚ ਦੋ ਚੱਕੇ ਟਰਨ ਕਰਕੇ ਦਿਖਾ ਦਿੱਤੇ ਪਰ ਸਾਡੇ ਭਾਈ ਇੱਕ ਦਿਨ ਵਿੱਚ ਦੋ ਚੱਕੇ ਟਰਨ ਕਰ ਰਹੇ ਹਨ ਜਦ ਪੂਰਾ ਕੰਮ ਕਰਨ ਲਈ ਕਿਹਾ ਗਿਆ ਤਾਂ ਆਟੋਮੈਟਿਕ ਮਸ਼ੀਨਾਂ ਦੀਆਂ ਸੇਫਟੀ ਰਲਿਆਂ ਨਾਲ ਛੇੜਛਾੜ ਕਰਕੇ ਮਸ਼ੀਨ ਖੜੀ ਕਰ ਦਿੱਤੀ ਦੁਬਾਰਾ ਵਿਦੇਸ਼ੀ ਇੰਜੀਨੀਅਰ ਬੁਲਾਏ ਗਏ ਉਹਨਾਂ ਫਿਰ ਇੱਕ ਘੰਟੇ ਵਿੱਚ ਦੋ ਚੱਕੇ ਟਰਨ ਕਰ ਦਿੱਤੇ ਪਰ ਸਾਡੇ ਹੱਕ ਸੱਚ ਦੀ ਕਮਾਈ ਕਰਨ ਵਾਲੇ ਫਿਰ ਵੀ ਦਿਨ ਵਿੱਚ ਦੋ ਚੱਕੇ ਹੀ ਕਰਦੇ ਹਨ ਕਿਸੇ ਟ੍ਰੇਡ ਯੂਨੀਅਨ ਦੇ ਲੀਡਰ ਨੇ ਕਦੇ ਕਿਸੇ ਵਰਕਰ ਨੂੰ ਨਹੀਂ ਕਿਹਾ ਕਿ ਤਨਖਾਹ ਅਨੁਸਾਰ ਕੰਮ ਪੂਰਾ ਕਰਨਾ ਚਾਹੀਦਾ ਹੈ ਚੋਰ ਉਚੱਕਾ ਚੌਧਰੀ ਗੁੰਡੀ ਰਣ ਪ੍ਰਧਾਨ ਵਾਂਗ ਜਿਸ ਨੇ ਕੰਮ ਨਾ ਕਰਨਾ ਹੋਵੇ ਚਾਰ ਬੰਦੇ ਆਪਣੇ ਪਿੱਛੇ ਲਾ ਕੇ ਟ੍ਰੇਡ ਯੂਨੀਅਨ ਲੀਡਰ ਬਣ ਜਾਵੋ ਕੋਈ ਪੁੱਛ ਨਹੀਂ ਸਕਦਾ ਕਿੱਥੇ ਗਿਆ ਸੀ ਤੇ ਕੀ ਕੰਮ ਕੀਤਾ ਹੈ ਚੀਫ ਇੰਜੀਨੀਅਰ ਦੇਖ ਰਿਹਾ ਹੈ ਕਿ ਵਰਕਰ ਵਿਹਲੇ ਬੈਠੇ ਹਨ ਪਰ ਕੁਝ ਨਹੀਂ ਕਰ ਸਕਦਾ ਜੇ ਕੋਈ ਐਕਸ਼ਨ ਲੈਂਦਾ ਹੈ ਤਾਂ ਦਿੱਲੀ ਦੇ ਸੀਨੀਅਰ ਨੇਤਾ ਆ ਜਾਂਦੇ ਹਨ ਅਤੇ ਪੋਲੀਟੀਕਲ ਪ੍ਰੈਸ਼ਰ ਪਵਾ ਕੇ ਚੁੱਪ ਕਰਾ ਦਿੱਤਾ ਜਾਂਦਾ ਹੈ ਸਾਰੇ ਸਰਕਾਰੀ ਕਾਰਖਾਨਿਆਂ ਵਿੱਚ ਇਹੀ ਹਾਲ ਹੈ ਫਲਸਰੂਪ ਸਭ ਘਾਟੇ ਵਿੱਚ ਜਾ ਰਹੇ ਹਨ ਇਸ ਲਈ ਗਵਰਨਮੈਂਟ ਨੇ ਸਭ ਨਿੱਜੀ ਅਦਾਰਿਆਂ ਨੂੰ ਸੌਂਪਣ ਦੀ ਪਾਲਿਸੀ ਬਣਾ ਦਿੱਤੀ ਹੈ ਅਤੇ ਕਾਮਰੇਡੀ ਤਬਕੇ ਨੇ ਚੀਕ ਚਹਾੜਾ ਪਾ ਦਿੱਤਾ ਹੈ ਪੱਛਮੀ ਬੰਗਾਲ ਵਿੱਚ ਜਿੱਥੇ 25 ਸਾਲ ਤੋਂ ਕਾਮਰੇਡਾਂ ਦਾ ਰਾਜ ਹੈ ਫੈਕਟਰੀਆਂ ਦੇ ਮਾਲਕ ਕੱਖੋਂ ਹੌਲੇ ਹੋ ਗਏ ਹਨ ਇਸ ਲਈ ਫੈਕਟਰੀਆਂ ਗੁਜਰਾਤ ਵਰਗੇ ਦੂਸਰੇ ਪ੍ਰਾਂਤਾਂ ਵਿੱਚ ਲਗਾ ਰਹੇ ਹਨ ਕੋਈ ਨਵੀਂ ਫੈਕਟਰੀ ਬੰਗਾਲ ਵਿੱਚ ਨਹੀਂ ਲੱਗ ਰਹੀ ਅਤੇ ਇਸ ਤਰ੍ਹਾਂ ਦੇਸ਼ ਦਾ ਬੇੜਾ ਗਰਕ ਹੋ ਰਿਹਾ ਹੈ ਫਿਰ ਇਹ ਟ੍ਰੇਡ ਯੂਨੀਅਨ ਫਿਰ ਇਹ ਟ੍ਰੇਡ ਯੂਨੀਅਨਾਂ ਰਾਜਨੀਤਿਕ ਪਾਰਟੀਆਂ ਦੀ ਸਰਪ੍ਰਸਤੀ ਅਧੀਨ ਕੰਮ ਕਰਦੀਆਂ ਹਨ ਇਸ ਲਈ ਆਪਸੀ ਲੜਾਈ ਝਗੜੇ ਤੇ ਕੇਸਾਂ ਦੀ ਨੌਬਤ ਆ ਜਾਂਦੀ ਹੈ ਜੋ ਕਈ ਵਾਰੀ ਖੂਨੀ ਹੋ ਨਿਬੜਦੀ ਹੈ ਕਾਮਰੇਡ ਸਭਰਾ ਨੂੰ ਸੰਤ ਸਮਾਜ ਟਕਸਾਲ ਅਤੇ ਫੈਡਰੇਸ਼ਨ ਦੇ ਆਪਸੀ ਟਕਰਾਓ ਦੇ ਝੂਠੇ ਸੁਪਨੇ ਤਾਂ ਆਉਂਦੇ ਹਨ ਪਰ ਟ੍ਰੇਡ ਯੂਨੀਅਨ ਦੀਆਂ ਖੂਨੀ ਝੜਪਾਂ ਨੂੰ ਹਜਮ ਕਰ ਲੈਂਦਾ ਹੈ ਪੱਛਮੀ ਬੰਗਾਲ ਦੇ ਸਰਕਾਰੀ ਗੁੰਡਿਆਂ ਅਤੇ ਮਮਤਾ ਬੈਨਰਜੀ ਦੇ ਸਮਰਥਕਾਂ ਦੇ ਆਪਸੀ ਖੂਨੀ ਟਕਰਾਵਾਂ ਨਾਲ ਅਖਬਾਰਾਂ ਭਰੀਆਂ ਹੁੰਦੀਆਂ ਹਨ ਪਰ ਕਾਮਰੇਡ ਸੁਖਵਿੰਦਰ ਸਿੰਘ ਸਭਰਾ ਲਈ ਇਹ ਸਭ ਫ੍ਰੈਂਡਲੀ ਮੈਚ ਹਨ ਅਸੀਂ ਆਪਣੀ ਪਹਿਲੀ ਕਿਤਾਬ ਵਿੱਚ ਜੋ ਟ੍ਰੇਡ ਯੂਨੀਅਨ ਦਾ ਨਕਸ਼ਾ ਪੇਸ਼ ਕੀਤਾ ਸੀ ਉਸ ਨੂੰ ਗਲਤ ਸਾਬਤ ਕਰਨ ਲਈ ਸਭਰਾ ਇੱਕ ਲਾਈਨ ਵੀ ਨਹੀਂ ਲਿਖ ਸਕਿਆ ਇਸ ਦਾ ਸਾਫ਼ ਮਤਲਬ ਹੈ ਕਿ ਖੁਦ ਇਸੇ ਸੋਚ ਦਾ ਮਾਲਕ ਹੈ ਜੇ ਸਭਰਾ ਇਸ ਨੂੰ ਹੱਕ ਸੱਚ ਦੀ ਕਮਾਈ ਕਰਨ ਵਾਲੇ ਆਖਦਾ ਹੈ ਤਾਂ ਫਿਰ ਹੱਡ ਹਰਾਮ ਕਿਸ ਨੂੰ ਕਹੋਗੇ